ਹੈਲੋ ਹੇ ਕਿੱਦਾਂ ਹੇ ਸਿੱਧੂ ਮੈਂ ਠੀਕ ਹਾਂ ਹਾਊ ਆਰ ਯੂ ਹਮ ਬਸ ਠੀਕ ਆ ਹੁਣ ਮੇਰੀ ਯਾਦ ਕਿਵੇਂ ਆ ਗਈ ਤੈਨੂੰ ਉਹ ਸਾਰਾ ਕੁਝ ਮਿਲ ਗਿਆ ਜੋ ਤੂੰ ਚਾਹੁੰਦਾ ਸੀ money success fame how's that going for you yeah everything is good ਪਰ ਕਦੇ ਕਦੇ ਲੱਗਦਾ ਸਭ ਕੁਝ ਪਾ ਕੇ ਵੀ ਮੈਂ ਕੁਝ ਨਾ ਕੁਝ ਖੋ ਲਿਆ you know I miss you a lot ਮੈਂ ਵੀ ਤੈਨੂੰ ਬਹੁਤ ਮਿਸ ਕੀਤਾ ਸੀ ਪਰ ਆਪਣੇ ਵਿੱਚ ਹੁਣ ਬਹੁਤ ਦੂਰੀ ਪੈ ਗਈ ਆ ਜਿਹਨੂੰ ਮੈਂ ਪਿਆਰ ਕੀਤਾ ਸੀ ਉਹ ਤੂੰ ਨਹੀਂ ਤੇ ਜਿਹਨੂੰ ਤੂੰ ਪਿਆਰ ਕੀਤਾ ਸੀ ਉਹ ਮੈਂ ਨਹੀਂ ਰਹੀ it's never going to be the same again ਯਾ ਪਤਾ ਮੈਨੂੰ ਬਹੁਤ ਕੁਝ ਹੋਇਆ ਆਪਣੇ ਵਿੱਚ ਜੋ ਨਹੀਂ ਸੀ ਹੋਣਾ ਚਾਹੀਦਾ ਮੇਰੇ ਤੋਂ ਬਹੁਤ ਗਲਤੀਆਂ ਹੋਈਆਂ ਪਰ ਫਿਰ ਵੀ ਸੋਚ ਲੈ ਇੱਕ ਵਾਰ ਮੇਰੇ ਲਈ ਉਹ ਗਲਤੀਆਂ ਮੈਂ ਮਾਫ ਕਰ ਸਕਦੀ ਆ ਪਰ ਕਦੇ ਭੁੱਲ ਨਹੀਂ ਸਕਦੀ ਹੁਣ ਮੈਂ ਤੇਰੇ ਬਿਨਾ ਚੰਗੀ ਆ ਚੰਗੀ ਆ